ਚੌਪਈ ਸੁਮਤ ਸੈ ਅਨੇਕ ਨਿਰਭਤ ਸੁਨਾ ਬਰ ਦੁਤੀਆ ਦਿਵਾ ਕਰ ਕਿਦਹੁ ਕਿਰਨ ਧਾਰੇ ਸਮਰਮਤੀ ਰਾਣੀ ਗ੍ਰਹਿਤਾ ਕੇ ਸੁਰੀ ਆਸਰੀ ਸਮ ਨਹਿ ਜਾ ਕੇ ਸ੍ਰੀ ਰਣ ਖੰਭ ਦੋਇਤਾ ਤਹੇ ਤਹਿ ਜੀਤ ਲਈ ਸਸ ਅੰਸ ਕਲਾ ਜਿਹ ਨਿਰਖ ਭਾਣ ਜਿਹ ਪ੍ਰਵਾ ਰਹਤ ਦਾਬੇ ਸੁਰੀ ਆਸਰਨ ਕੀ ਨਹਿ ਸਮ ਛਬ ਦੋਹਰਾ ਤਰਨ ਭਈ ਤਰਨੀ ਜਵੈ ਅਤਕ ਸੁਖਨ ਕੇ ਸੰਗ ਲੜਕਾ ਪਨ ਮਿਟ ਜਾਤ ਪਇਓ ਦੁੰਧਵ ਦਿਓ ਅਨੰਗ ਚਉਪਈ ਚਾਰ ਪ੍ਰਾਤ ਤਾਕੇ ਬਲਵਾਨਾ ਸੂਰਵੀਰ ਸਭ ਸ਼ਸਤਰ ਨਿਧਾਨਾ ਤੇਜਵਾਨ ਦੁਤਿਮਾਨ ਅਤੁਲ ਬਾਲੇ ਅਰਿ ਅਨੇਕ ਤੇਜ ਜਿਹ ਦਾਲ ਮਲ ਸਾਰ ਦੂਲ ਤੁਜ ਨਾ ਹਰ ਤੁਜ ਪਨ ਸਿੰਘ ਕੇਤ ਹਰ ਕੇਤ ਮਹਾ ਮਨ ਚਾਰੋ ਸੂਰਬੀਰ ਬਲਵਾਨਾ ਮਾਨਤ ਸਤੁਰ ਸਕਲ ਜਿਹਾਨਾ ਚਾਰੋ ਕੁਾਰ ਪੜਨ ਕੇ ਕਾਜਾ ਦੇ ਜੀ ਇੱਕ ਬੋਲ ਪਠਾਇਓ ਰਾਜਾ ਭਾਖ ਆਦਿਕ ਕਰਨ ਪੜੇ ਜਿਨ ਔ ਗਾਹਨ ਸਭ ਕੀਏ ਪੁਰਾਣ ਤਿਨ ਅਦਕ ਦਰਬ ਨਿਰਪ ਬਰਤੇ ਦੀਆ ਵਿਵਿਧ ਵਿਧਨ ਕਰ ਆਦਰ ਕੀਆ ਸੁਤਾ ਸਹਿਤ ਸੋਪੇ ਸੁਤ ਤੇ ਕਰ ਕਛੂ ਵਿਦਿਆ ਦਿਜ ਦੇਹੋ ਕਿਰਪਾ ਕਰ ਜਬ ਤੇ ਤਹ ਪੜਵੇ ਕਹ ਆਵੈ ਆਪਨੋ ਬਿਪ ਕਾ ਸੀਸ ਝੁਕਾਵੈ ਜੋ ਸਿੱਖਿਆ ਦਿਜ ਦੇ ਸੋ ਲੇਹੀ ਅਮਿਤ ਦਰਬ ਪੰਡਿਤ ਕਹ ਦੇਹੀ ਇੱਕ ਦਿਨ ਕੁਾਰ ਅਗਮਨੋ ਗਈ ਦਿਜ ਕਹਾ ਸੀਸ ਝੁਕਾਵਤ ਭਈ ਸਾਲ ਗ੍ਰਾਮ ਪੂਜ ਥਾ ਦਿਜ ਬਰ ਭਾਂਤ ਭਾਂਤ ਤੇ ਸੀਸ ਨਿਆਇ ਕਰ ਤਾ ਕੋ ਨਿਰਖ ਕੁਾਰ ਮੁਸਕਾਨੀ ਸੋ ਪ੍ਰਤਮਾ ਪਾਹਨ ਪਹਿਚਾਨੀ ਤਾਹੇ ਕਹਾ ਪੂਜਤ ਕਿਹ ਨਿਮਿਤ ਹੈ ਸਿਰ ਨਾਵਤ ਕਰ ਜੋਰ ਕਾਜ ਜੇ ਦਿਜ ਬਾਜ ਸਾਲ ਗ੍ਰਾਮ ਠਾਕੁਰੇ ਵਾਲਾ ਪੂਜਤ ਜਿਨੈ ਬੜੇ ਨਰ ਪਾਲਾ ਤੈ ਅਗਿਆਨ ਇਹ ਕਹ ਪਛਾਨੈ ਪਰਮੇਸ਼ਵਰ ਕਹ ਪਾਹਨ ਜਾਣੈ ਰਾਜਾ ਸਤਾ ਬਾਚ ਸਵਈਆ ਤਾਹੇ ਪਛਾਨਤ ਹੈ ਨ ਮਹਾ ਜੜ ਜਾ ਕੋ ਪ੍ਰਤਾਪ ਤਿਹੂ ਪੁਰਮਾਹੀ ਪੂਜਿਤ ਹੈ ਪ੍ਰਭ ਕੈ ਤਿਸ ਕੋ ਜਿਨ ਕੇ ਪਰਸੇ ਪਰਲੋਕ ਪਰਾਹੀ ਪਾਪ ਕਰੋ ਪਰਮਾਰਥ ਕੈ ਜੇ ਪਾਪਨ ਤੇ ਅਤਿ ਪਾਪ ਡਰਾਹੀ ਪਾਏ ਪਰੋ ਪਰਮੇਸ਼ਰ ਕੇ ਪਸ ਆਹਨ ਮੈਂ ਪਰਮੇਸ਼ਰ ਨਾਹੀ ਵਿਜੈ ਛੰਦ ਜੀਵਨ ਮੈਂ ਜਲ ਮੈਂ ਥਲ ਮੈਂ ਸਭ ਰੂਪਨ ਮੈਂ ਸਭ ਕੂਪਨ ਮਾਹੀ ਸੂਰਜ ਮੈਂ ਸਸ ਮੈਂ ਨਭ ਮੈਂ ਜਾ ਹੀਰੋ ਤਹਾ ਚਿਤ ਲਾਹੇ ਤਹਾਈ ਪਾਵਕ ਮੈਂ ਅਰ ਹੂੰ ਮੈਂ ਪ੍ਰਿਥਵੀ ਤਲ ਮੈਂ ਸੋ ਕਹਾ ਨਹਿ ਜਾਹੀ ਵਿਆਪਕ ਹੈ ਸਭ ਹੀ ਕੇ ਬਿਖੈ ਕਛ ਪਾਹਨ ਮੈਂ ਪਰਮੇਸ਼ਵਰ ਨਾਹੀ ਕਾਗਜ ਦੀਪ ਸਭੈ ਕਰ ਕੈ ਅਰ ਸਾਤ ਸਮੁੰਦਰਨ ਕੀ ਮਸ ਕਈਐ ਘਾਟ ਬਨਾਸਪਤੀ ਸਿਗਰੀ ਲਿਖ ਬੇ ਹੂੰ ਕੋ ਲੇਖਨ ਕਾਜ ਬਨਈਐ ਸਾਰਸਵਤੀ ਭਗਤਾ ਕਰ ਕੈ ਸਭ ਜੀਵਨ ਤੇ ਜੁਗ ਸਾਠ ਲਿਖਈਐ ਜੋ ਪ੍ਰਭ ਪਾਇਤ ਹੈ ਨ ਕਹਿ ਹੂੰ ਸੋ ਜੜ ਪਾਹਨ ਮਉ ਠਹਿਰਈਐ ਚਉਪਈ ਇਹ ਜਨ ਭੇਵ ਨਾ ਹਰ ਕੋ ਪਾਵੈ ਪਾਹਨ ਮੈਂ ਹਰ ਕੋ ਠਾਰਾਵੈ ਜਿਹ ਕੇ ਵਿਦ ਲੋਗਨ ਪਰਮਾਹੀ ਗ੍ਰਹਿ ਕੋ ਦਰਬ ਲੂਟ ਲੈ ਜਾਹੀ ਦੋਹਰਾ ਜਗ ਮੈਂ ਆਪ ਕਹਾਵੇ ਪੰਡਿਤ ਸੁਗਰ ਸੁਚੇਤ ਪਾਨ ਕੀ ਪੂਜਾ ਕਰੈ ਯਾ ਤੇ ਲਗਤ ਅਚੇਤ ਚਉਪਈ ਚਿਤ ਭੀਤਰ ਆਸਾ ਧਨ ਧਾਰੈ ਸਿਵ ਸਿਵ ਸਿਵ ਮੁਖ ਤੇ ਉਚਾਰੈ ਅਦਕ ਡਿੰਬ ਕਰ ਜਗਹਿ ਦਿਖਾਵੈ ਦਵਾਰ ਦਵਾਰ ਮੰਗਤ ਨਾ ਲਜਾਵੈ ਅੜਿਲ ਨਾਗ ਮੂੰਦ ਕਰ ਚਾਰ ਕਰੀ ਠਾਡੇ ਰਹੈ ਸ਼ਿਵ ਸ਼ਿਵ ਸ਼ਿਵ ਹਵੈ ਏਕ ਚਰਨ ਸਥਿਤ ਕਹੈ ਜੋ ਕੋ ਪੈਸਾ ਏਕ ਦੇਤ ਕਰ ਆਏ ਕਹੈ ਹੋ ਦਾਤਨ ਲੇਤ ਉਠਾਏ ਸਿਵਹਿ ਬਿਸਰਾਏ ਕਹੈ ਕਵਿਤ ਔਰ ਉਪਦੇਸ਼ ਕਰਾਇ ਆਪ ਧਿਆਨ ਕੋ ਨਾ ਤਰੈ ਲੋਗਨ ਕੋ ਸਦਾ ਤਿਆਗ ਧਨ ਕੋ ਦਿੜਾਤ ਹੈ ਤੇਹੀ ਧਨ ਲੋਭ ਊਚ ਨੀਚਨ ਕੇ ਦਵਾਰ ਦਵਾਰ ਲਾਜ ਕੋ ਤਿਆਗ ਜੇਹੀ ਤੇਹੀ ਪੈ ਖਿਗਾਤ ਹੈ ਕਾਹਤ ਪਵਿੱਤਰ ਹਮ ਰਹਾਤ ਅਪਵਿੱਤਰ ਖਰੇ ਚਾਕਰੀ ਮਲੇਛਨ ਕੀ ਕਹਿ ਕਹਿ ਟੂਕ ਖਾਤ ਹੈ ਬੜੇ ਅਸੰਤੋਖੀ ਹੈ ਕਹਾਵਤ ਸੰਤੋਖੀ ਮਹਾ ਏਕ ਦਵਾਰ ਛਾੜ ਮੰਗ ਦਵਾਰੇ ਦਵਾਰ ਜਾਤ ਹੈ ਮਾਟੀ ਕੇ ਸਿਵ ਬਨਾਏ ਪੂਜ ਕੈ ਬਹਾਏ ਆਏ ਆਏ ਕੈ ਬਨਾਏ ਫੇਰ ਮਾਟੀ ਕੇ ਸੁਧਾਰ ਕੈ ਤਾਕੇ ਪਾਏ ਪਰਿਓ ਮਾਥੋ ਕਰੀ ਦਵੈਰ ਗਰਿਓ ਹੈਰੇ ਤਾਂ ਮੈਂ ਕਹਾ ਹੈਰੇ ਦਹਿ ਹੈ ਤੋਹੇ ਕੋ ਵਿਚਾਰ ਕੈ ਲਿੰਗ ਕੀ ਤੂੰ ਪੂਜਾ ਕਰੈ ਸੰਭ ਜਾਨ ਪਾਏ ਪਰੈ ਸੋਈ ਅੰਤ ਦਹਿ ਹੈ ਤੇਰੇ ਕਰ ਮੈਂ ਨਿਕਾਰ ਕੈ ਦੁਹਿਤਾ ਕੋ ਦਹਿ ਹੈ ਕੀ ਤੂੰ ਆਪਨ ਚ ਬਹਿ ਤਾ ਕੋ ਯੋਹੀ ਤੋਹੇ ਮਾਰ ਹੈ ਰੇ ਸਦਾ ਸਿਵ ਖਵਾਰ ਕੈ ਵਿਜੈ ਚੰਦ ਪਾਹਨ ਕਉ ਸ਼ਿਵ ਤੂੰ ਜੋ ਕਹੈ ਪਸ ਯਾ ਤੇ ਕਛੂ ਤੋਹੇ ਹਾਥ ਨ ਆਇ ਹੈ ਤ੍ਰਿਅਕ ਜੂਨ ਸੋ ਆਪਰਾ ਹਸ ਕਹਿ ਤੋਹੇ ਕੋ ਕਹੁ ਕਾ ਬਰਦੈ ਹੈ ਆਪਨ ਸੋ ਕਰ ਹੈ ਕਬਹੂ ਤੋਏ ਪਾਹਨ ਕੀ ਪਦਵੀ ਤਬ ਪੈ ਹੈ ਜਾਣ ਰੇ ਜਾਣ ਅਜਾਨ ਮਹਾ ਫਿਰ ਜਾਣ ਗਈ ਕਛ ਜਾਣ ਨਾ ਜੈ ਹੈ ਵੈਸ ਗਈ ਲਰਕਾ ਮੋ ਤਰਨਾ ਪਨ ਮੈਂ ਨਹਿ ਨਾਮ ਲਿਓ ਰੇ ਔਰ ਨਦਾਨ ਕਰਾਤ ਰਹਾ ਕਰ ਆਪ ਉਠਾਏ ਨਾ ਦਾਨ ਦਇਓ ਰੇ ਪਾਹਨ ਕੋ ਸਿਰ ਨਿਆਤਨ ਤੈ ਪਰਮੇਸ਼ੁਰ ਕੋ ਸਿਰ ਨਿਆਤ ਭਇਓ ਰੇ ਕਾਮ ਹੈ ਕਾਮ ਫਸਾ ਕਰਕੇ ਜੜ ਕਾਲ ਹੈ ਕਾਲ ਕੈ ਕਾਲ ਗਇਓ ਰੇ ਦਵੈਕ ਪੁਰਾਨ ਕੋ ਪੜ ਕੈ ਤੂੰ ਫੂਲ ਗਏ ਦਿਜ ਜੂ ਜੀਵ ਮਾਹੀ ਸੋ ਨ ਪੁਰਾਨ ਪੜਾ ਜਿਹ ਕੇ ਇਹ ਠੌਰ ਪੜੇ ਸਭ ਪਾਪ ਪਰਾਹੀ ਡਿੰਬ ਦਿਖਾਏ ਕਰੋ ਤਪਸਾ ਦਿਨ ਰਹਿਣ ਬਸੈ ਜੀ ਰਾਤ ਹਨ ਮਾਹੀ ਮੂਰਖ ਲੋਗ ਪ੍ਰਮਾਨ ਕਰੈ ਇਨ ਬਾਤਨ ਕਉ ਹਮ ਮਾਨਤ ਨਾਹੀ ਕਾਹੇ ਕੋ ਕਾਜ ਕਰੋ ਇਤਨੀ ਤੁਮ ਪਾਹਨ ਕੋ ਕਿਹ ਕਾਜ ਪੁਜਾਵੋ ਕਾਹੇ ਕੋ ਡਿੰਬ ਕਰੋ ਜਗ ਮੈਂ ਇਹ ਲੋਕ ਗਇਓ ਪਰ ਲੋਕ ਗਵਾਵੋ ਝੂਠੇ ਨਾ ਮੰਤਰ ਉਪਦੇਸ਼ ਕਰੋ ਜੋ ਚਾਹਤ ਹੋ ਧਨ ਲਓ ਹਰ ਖਾਵੋ ਰਾਜਕੁਮਾਰ ਨ ਮੰਤਰ ਦਿਓ ਸੋ ਦਿਓ ਬਹਰੋ ਹਮ ਕੋ ਨਾ ਸਿਖਾਵੋ ਦਿਜ ਬਾਤ ਚੌਬਈ ਕਹਾ ਬਿਪਰ ਸੁਣ ਰਾਜ ਦੁਲਾਰੀ ਤੈ ਸ਼ਿਵ ਕੀ ਮਹਿਮਾ ਨਾ ਵਿਚਾਰੀ ਬ੍ਰਹਮਾ ਵਿਸ਼ਨ ਰੁਦਰ ਜੂ ਦੇਵਾ ਇਨ ਕੀ ਸਦਾ ਕੀ ਜੀਐ ਸੇਵਾ ਤੈ ਜਾ ਕੇ ਭੇਵਹਿ ਨਾ ਪਛਾਨੈ ਮਹਾ ਮੂੜੇ ਭਾਂਤ ਬਖਾਨੈ ਏਨ ਕੋ ਪਰਮ ਪੁਰਾਤਨ ਜਾਣੋ ਪਰਮ ਪੁਰਖ ਮਨ ਮੈਂ ਪਹਿਚਾਨੋ ਹਮ ਹੈ ਕੁਰ ਵਿਪਰ ਧਾਰੀ ਊਚ ਨੀ ਸਭ ਕੇ ਹਿਤਕਾਰੀ ਜਿਸੀ ਕਿਸੀ ਕਹ ਮੰਤਰ ਸਿਖਾਵੈ ਮਹਾ ਕਿਰਪਨ ਤੇ ਦਾਨ ਕਰਾਵੈ ਕੁਆਰੀ ਬਾਜ ਮੰਤਰ ਦੇਤ ਸਿਖ ਆਪਨ ਕਰਤ ਹਿਤ ਜਿਉ ਜਿਉ ਭੇਟ ਲੈਤ ਤਾਤੇ ਬਿਤ ਸਤ ਬਾਤ ਤਾ ਕਹ ਨਾ ਸਿਖਾਵੋ ਤਾਹੇ ਲੋਕ ਪਰਲੋਕ ਗਵਾਵੋ ਸੁਨੋ ਬਿਪ ਤੂੰ ਮੰਤਰ ਦੇ ਜੇ ਲੂਟ ਲੇ ਤੇ ਘਰ ਬਿਦ ਜੇ ਕੇ ਤਾ ਕਹ ਕਛੂ ਗਿਆਨ ਨ ਆਵੈ ਮੂਰਖ ਆਪਣਾ ਮੂੰਡ ਮੁੰਡਾਵੈ ਤੇ ਤੁਮ ਕਹੋ ਮੰਤਰ ਸਿਧ ਹੋਐ ਹੈ ਮਹਾਦੇਵ ਤਉ ਕਉ ਵਰਦੈ ਹੈ ਜਬ ਤਾ ਤੇ ਨਹਿ ਹੋਤ ਮੰਤਰ ਸਿਧ ਤਬ ਤੁਮ ਬਚਨ ਕਹਤ ਹੋ ਇਹ ਵਿਦ ਕਛੂ ਕੁਕਰਿਆ ਤੁਮ ਤੇ ਭਇਓ ਤਾਂ ਤੇ ਦਰਸ ਨ ਸਿਵ ਜੂਦਇਓ ਤੈ ਪੁੰਨਿਆ ਦਾਨ ਦਿਜ ਕਰ ਰੇ ਪੁਨ ਸ਼ਿਵ ਕੇ ਮੰਤਰ ਹੈ ਅਨੁਸਾਰ ਰੇ ਉਲਟੋ ਡਾਂਡ ਤਿਥੀ ਤੇ ਲੇਹੀ ਪੁਨ ਤੇ ਮੰਤਰ ਰੁਦਰ ਕੋ ਦੇਹੀ ਪਾਂਤ ਪਾਂਤ ਤਾ ਕੋ ਪਟਕਾਵੈ ਅੰਤ ਬਾਹਰ ਇਮ ਭਾਗ ਸੁਨਾਵੈ ਤੋ ਤੇ ਕਛ ਅਛਰ ਰਹਿ ਗਇਓ ਤੈ ਕਛ ਭੰਗ ਕਿਰਿਆ ਤੇ ਭਇਓ ਤਾਤੇ ਤੋਹਿ ਪਰ ਰੁਦਰ ਨਾ ਦੀਨਾ ਪੁਨ ਦਾਨ ਚਹਿਤ ਪੁਨ ਕੀਨਾ ਇਹ ਬਿਦ ਮੰਤਰ ਸਿਖਾਵ ਦਿੱਤਾ ਕੋ ਲੂਟਾ ਚਾਹਤ ਵਿਪਰ ਘਰ ਜਾ ਕੋ ਜਬ ਉਹ ਦਰਬ ਰਹਾਤ ਵੈ ਜਾਈ ਔਰ ਧਾਮ ਤਬ ਚਲਤ ਤਕਾਈ ਦੋਹਰਾ ਮੰਤਰ ਜੰਤਰ ਅਰ ਤੰਤਰ ਸਿੱਧ ਜੋ ਇਨ ਮੈਂ ਕਛ ਹੋਏ ਹਜਰਤ ਹੋਇ ਆਪੈ ਰਹਿ ਮਾਗਤ ਫਿਰਤ ਨ ਕੋਏ ਦਿਜ ਬਾਤ ਪਈ ਸੋਨੇ ਬਚਨ ਮਿਸਰ ਰਸ ਭਰਾ ਤਿਕ ਤਿਕ ਤਾ ਕਹਿ ਬਚਨ ਉਚਰਾ ਤੈ ਹਮਰੀ ਬਾਤਨ ਕਹ ਜਾਣੈ ਭਾਂਗ ਖਾਏ ਕਹਿ ਪੈਨ ਪਰਮਾਨੈ ਕੁਾਰੀ ਬਾਜ ਸੁਨੋ ਮਿਸਰ ਤੂੰ ਬਾਤ ਨਾ ਜਾਣਤ ਅਹੰਕਾਰ ਕਹਿ ਬਚਨ ਪ੍ਰਮਾਣਤ ਭਾਂਗ ਪੀਏ ਬੁੱਧ ਜਾਤ ਨਾ ਹਰੀ ਬਿਨ ਪੀਏ ਤਬ ਬੁੱਧ ਕਹ ਪਰੀ ਤੁਮ ਆਪਨ ਸਿਆਣੇ ਕਹ ਲਾਵਤ ਕਭੀ ਭੂਲ ਨਾ ਭਾਂਗ ਚੜਾਵਤ ਜਬ ਪੁਨ ਜਾਓ ਕਾਜ ਪਿਛਾ ਕੇ ਕਰਹੁ ਖੁਆਰ ਰਾਤ ਗ੍ਰਹਿ ਜਾ ਕੇ ਜਿਹ ਤਨ ਕੋ ਤੁਮ ਤਿਆਗ ਦਿਖਾਵਤ ਦਰ ਦਰ ਤੇ ਮੰਗਨ ਕਸ ਜਾਵਤ ਮਹਾਮੂੜ ਰਾਜਨ ਕੇ ਪਾਸਨ ਲੇਤ ਫਿਰਤ ਹੋ ਮਿਸਰ ਜੂ ਕਨ ਕਨ ਤੁਮ ਜਗ ਮੈਂ ਤਿਆਗੀ ਕਹ ਲਾਵਤ ਸਭ ਲੋਕਨ ਕਹ ਤਿਆਗ ਦ੍ਰਿੜਾਵਤ ਜਾ ਕਾ ਮਨ ਪਜ ਕਰਮ ਤਜ ਦੀ ਜੈ ਤਾ ਕਾ ਹਾਥ ਉਠਾਏ ਕਸ ਜੈ ਕਾਹੂ ਧਨ ਤਿਆਗ ਦਿਰੜਾਵਹਿ ਕਾਹੂ ਕੋ ਕੋ ਗ੍ਰਹਿ ਲਾਵਹਿ ਮਨ ਵਹਿ ਦਰਬ ਠਗਨ ਕੀ ਆਸਾ ਦਵਾਰ ਦਵਾਰ ਡੋਲ ਤੇ ਇਹ ਪਿਆਸਾ ਅੜਿਲ ਵੇਦ ਵਿਆਕਰਨ ਸ਼ਾਸਤਰ ਸਿਮਰਤਿ ਏਮ ਉਚਰੈ ਜਿਨ ਕਿਸੂ ਤੇ ਏਕ ਟਕਾ ਮੋਕੋ ਝਰੈ ਜੇ ਤਿਨ ਕੋ ਕਛ ਦੇਤ ਉਸਤਤ ਤਾ ਕੀ ਕਰੈ ਹੋ ਜੋ ਤਨ ਦੇਤ ਨਾ ਤਿਨੈ ਨਿੰਦਤਾ ਕੀ ਰਰੈ ਦੋਹਰਾ ਨਿੰਦਿਆ ਆਰ ਉਸਤਤ ਦੋ ਜੀਵਤ ਹੀ ਜਗ ਮਾਹੇ ਜਬ ਮਾਟੀ ਮਾਟੀ ਮਿਲੀ ਨਿੰਦ ਉਸਤਤ ਕਛ ਨਾਹੇ ਅੜਿਲ ਦੇਨ ਹਾਰ ਦਾ ਇਕਹਿ ਮੁਕਤ ਨਾ ਕਰ ਦਿਓ ਅਨ ਦਾਇਕ ਤੇ ਪੁੱਤਰਨ ਪਿਤ ਕੋ ਵਦ ਕੀਓ ਜਾ ਤੇ ਧਨ ਕਰ ਪਰੈ ਸੁਜਸ ਤਾ ਕੋ ਕਰੈ ਹੋ ਜਾ ਤੇ ਕਛੂ ਨਾ ਲਹੈ ਨਿੰਦ ਤੇ ਉਚਰੈ ਚਉਬਈ ਦੂਹਨ ਸਮਝੋ ਕਰ ਜਾਣੈ ਨਿੰਦਿਆ ਉਸਤਤ ਸਮ ਕਰ ਮਾਨੈ ਹਮ ਤਾਹੀ ਕਹ ਬ੍ਰਹਮ ਪਛਾਨੈ ਵਾਹੀ ਕਹਿ ਦਿਜ ਕੈ ਅਨੁਮਾਨ ਹੈ ਅੜਿਲ ਏਦ ਜ ਜਾਤੇ ਜਤਨ ਪਾਏ ਤਨ ਲੇਵਹੀ ਤਾ ਨਰ ਕਹ ਬਹੁ ਭਾਂਤ ਬਡਾਈ ਦੇਵਹੀ ਮਿਥਿਆ ਉਪਮਾ ਬਖ ਕਰਤ ਹੈ ਪ੍ਰਸੰਨ ਕਰੈ ਹੋ ਘੋਰ ਨਰਕ ਕੇ ਬੀਚ ਅੰਤ ਦੂਪਰੈ ਤਾਨ ਕੇ ਕਾਜ ਕਰਤ ਸਭ ਕਾਜਾ ਊਚ ਨੀਜ ਰਾਣਾ ਰਾਜਾ ਖਿਆਲ ਕਾਲ ਕੋ ਕਿਨੂ ਨਾ ਪਾਇਓ ਜਿਨ ਇਹ 14 ਲੋਕ ਬਨਾਇਓ ਅੜਿਲ ਇਹੀ ਦਰਬ ਕੇ ਲੋਭ ਵੇਦ ਵਿਆਕਰਨ ਪੜਤ ਨਰ ਇਹੀ ਦਰਬ ਕੇ ਲੋਭ ਮੰਤਰ ਜੰਤਰ ਨੂੰ ਉਪਦੇਸ਼ ਕਰ ਇਹੀ ਦਰਬ ਕੇ ਲੋਭ ਦੇਸ ਪਰਦੇਸ ਸਿਧਾਏ ਹੋ ਪਰੇ ਦੂਰ ਕਹ ਜਾਏ ਬਹੁਰ ਨਿਜ ਦੇਸਨ ਆਏ ਕਵਿਤ ਇਹੀ ਤਨ ਲੋਭ ਤੇ ਪੜਤ ਬਿਆ ਕਰਨ ਸਭੈ ਇਹੀ ਤਨ ਲੋਭ ਤੇ ਪ੍ਰਾਨ ਹਾਥ ਧਰੇ ਹੈ ਤਾਨ ਹੀ ਕੇ ਲੋਭ ਦੇਸ ਛਾੜ ਪਰਦੇਸ ਵਸੇ ਤਾਤ ਅਰਮਹਾਤ ਕੇ ਦਰਸੂ ਨਾ ਕਰੇ ਹੈ ਊਚੇ ਧਰਮ ਸਾਲ ਤਹਾਂ ਲਾਂਬੇ ਬਟ ਤਾਲ ਜਾਂ ਤਿਨ ਮੈਂ ਸਿਧਾਤ ਹੈ ਨਾ ਜੀ ਮੈਂ ਨੈਕ ਡਰੇ ਹੈ ਤਨ ਕੇ ਨੁਰਾਗੀ ਹੈ ਕਹਾਵਤ ਤਿਆਗੀ ਆਪ ਕਾਸੀ ਪੀਜ ਜੈ ਤੇ ਕਮਾਉ ਜਾਏ ਮਰੇ ਹੈ ਵਿਜੈ ਛੰਦ ਲਾਲਚ ਏਕ ਲਗੈ ਧਨ ਕੇ ਸਿਰ ਮੱਧ ਜਟਾਨ ਕੇ ਜੂਟ ਸਵਾਰੈ ਕਾਠ ਕੀ ਕੰਠਨ ਕਉ ਧਰ ਕੈ ਇਕ ਕਾਨਨ ਮੈਂ ਬਿਨ ਕਾਨ ਪਧਾਰੈ ਮੋਚਨ ਕੋ ਗਹਿ ਕੈ ਇਕ ਹਾਥਨ ਸੀਸੂ ਕੇ ਸਭ ਕੇ ਸੋ ਪਾਰੈ ਡਿੰਬ ਕਰੈ ਜਗ ਡੰਡਨ ਕੋ ਇਹ ਲੋਕ ਗਇਓ ਪਰ ਲੋਕ ਬਿਗਾਰੈ ਮਾਟੀ ਕੇ ਲਿੰਗ ਬਨਾਏ ਕੈ ਪੂਜਿਤ ਧਾ ਮੈਂ ਕਹੋ ਇਨ ਕਾ ਸਿਧ ਪਾਈ ਜੋ ਨਿਰਜੋਤ ਪਇਓ ਜਗ ਜਾਣਤ ਤਾਹੇ ਕੇ ਆਗੇ ਲੈ ਜੋਤ ਜਗਾਈ ਪਾਏ ਪਰੇ ਪਰਮੇਸ਼ੁਰ ਜਾਣੇ ਅਜਾਨ ਬੜੈ ਕਰ ਕੈ ਹਠਤਾਈ ਚੇਤ ਅਚੇਤ ਸੋ ਚੇਤਨ ਕੋ ਚਿਤ ਕੀ ਤਜ ਕੈ ਚਟ ਦੈ ਦੁਚਤਾਈ ਕਾਂਸੀ ਕੇ ਬੀਜ ਪੜੈ ਬਹੁ ਕਾਲ ਬੁਟੰਤ ਮੈਂ ਅੰਤ ਮਰੈ ਪੁਨ ਜਾਈ ਤਾਤ ਰਹਾ ਅਰਵਾਤ ਕਹੂੰ ਬਨਤਾ ਸੁਤ ਪੁੱਤਰ ਕਲਤਨ ਭਾਈ ਦੇਸ ਵਿਦੇਸ ਫਿਰੈ ਤਜ ਕਹਿ ਘਰ ਥੋਰੀ ਸੀ ਸੀਖ ਕਹਿ ਚਾਤੁਰਤਾਈ ਲੋਭ ਕੀ ਲੀਕ ਨਾ ਲਾਂਗੀ ਕਿਸੂ ਨਰ ਲੋਭ ਰਹਾ ਸਭ ਲੋਗ ਲੁਭਾਈ ਕਵਿਤ ਏਕਨ ਕੋ ਮੂਡ ਮਾਂਡ ਏਕਨ ਸੋ ਲਿਹੇ ਡਾਂਡ ਏਕਨ ਕੈ ਕੰਠੀ ਕਾਠ ਕੰਠ ਮੈਂ ਡਰਤ ਹੈ ਏਕਨ ਦ੍ਰਿੜਾਵੈ ਮੰਤਰ ਏਕਨ ਲਿਖਾਵੈ ਜੰਤਰ ਏਕਨ ਕਉ ਤੰਤਰਨ ਪ੍ਰਬੋਧਿ ਈ ਕਰਤ ਹੈ ਏਕਨ ਕੇ ਵਿਦਿਆ ਕੋ ਵਿਵਾਦਨ ਬਤਾਵੇ ਡਿੰਬ ਜਗ ਕੋ ਦਿਖਾਏ ਜਿਉ ਕਿਉ ਮਾਤਰ ਕੋ ਹਰਤ ਹੈ ਮਈਆ ਕਉ ਨਾ ਮਾਨੈ ਮਹਾਕਾਲੈ ਕਾਲੈ ਨਾਮ ਨਾਮੈ ਮੂੜ ਮਾਟੀ ਕਉ ਮਾਨਤ ਧਾਤੇ ਮੰਗਤ ਮਰਤ ਹੈ ਸਵਈਆ ਚੇਤ ਅਚੇਤ ਕੀਏ ਜਿਨ ਚੇਤਨ ਤਾਹੇ ਅਚੇਤ ਨਾ ਕੋ ਠਹਰਾਵੇ ਤਾਹੇ ਕਹੈ ਪਰਮੇਸ਼ੁਰ ਕੈ ਮਨ ਮਾਹੇ ਕਹੇ ਘਟ ਮੋਲ ਵਿਕਾਵੇ ਜਾਣਤ ਹੈ ਨਾ ਜਾਣ ਬੜੇ ਸੋ ਇਤੇ ਪਰ ਪੰਡਿਤ ਆਪ ਕਹਾਵੇ ਲਾਜ ਕੇ ਮਾਰੇ ਮਰੈ ਨਾ ਮਹਾਨ ਲਟ ਐਂਠੈ ਐਂਠ ਮੈਠ ਗਵਾਵੇ ਵਿਜੈ ਛੰਦ ਗਤਮਾਨ ਕਹਾਵਤ ਗਾਤ ਸਵੈ ਕਛੂ ਜਾਣੈ ਨਾ ਬਾਤ ਗਤਾ ਗਤ ਹੈ ਮਾਨ ਘਨੇ ਬਲਵਾਨ ਬਡੇ ਹਮ ਜਾਣਤ ਜੋਗ ਮਧੇ ਜਤ ਹੈ ਪਾਹਨ ਕੇ ਕਹਿ ਬੀਚ ਸਹੀ ਸ਼ਿਵ ਜਾਣੈ ਨਾ ਮੂੜ ਮਹਾ ਮਤ ਹੈ ਤੁਮ ਹੂ ਨਾ ਵਿਚਾਰ ਸੋ ਜਾਣ ਕਹੋ ਇਨ ਮੈਂ ਕਹਾ ਪਾਰਬਤੀ ਪਤ ਹੈ ਮਾਟੀ ਗਉ ਸੀਸ ਨਿਵਾਵਤ ਹੈ ਜੜ ਜਾਤੇ ਕਹੈ ਤੋਇ ਕਾ ਸਿਧਿਐ ਹੈ ਜੋ ਨਿਰਝਾਇ ਲਿਓ ਜਗ ਕਉ ਤਵ ਚਾਵਰ ਡਾਰਤ ਰੀਜ ਨਾ ਜੈ ਹੈ ਧੂਪ ਜਗਾਏ ਕੈ ਸੰਖ ਵਜਾਏ ਸੋ ਫੂਲਨ ਕੀ ਬਰਖਾ ਬਰਖੈ ਹੈ ਅੰਤੋ ਪਾਏ ਕੈ ਹਾਰ ਹੈ ਰੇ ਪਸ ਪਾਹਨ ਮੈਂ ਪਰਮੇਸ਼ਰ ਨਾ ਪੈ ਹੈ ਏਕਨ ਜੰਤਰ ਸਿਖਾਵਤ ਹੈ ਤੇ ਜੇ ਏਕਨ ਮੰਤਰ ਪ੍ਰਯੋਗ ਬਤਾਵੈ ਜੋ ਨਾ ਭਿਜੈ ਇਨ ਬਾਤਨ ਤੇ ਤਿਹ ਗੀਤ ਕਵਿਤ ਸ਼ਲੋਕ ਸੁਨਾਵੈ ਦਿਓ ਸਿਰੈ ਤਨ ਲੋਗਨ ਕੇ ਗ੍ਰਹਿ ਚੋਰ ਚਕੈ ਠਗ ਦੇਖ ਲਜਾਵੈ ਕਾਨ ਕਰਹਿ ਮੈਂ ਕਾਜੀ ਕੁਟਵਾਰ ਕੀ ਮੂੰਡ ਕੈ ਮੂੰਡ ਮੁਰੀਦਨ ਖਾਵੈ ਦੋਹਰਾ ਆਹਨ ਕੀ ਪੂਜਾ ਕਰੈ ਜੋ ਹੈ ਅਦਿਕ ਚੇਤ ਭਾਂਗ ਨਾ ਏਤੇ ਪਰ ਪਖੈ ਜਾਣ ਤੇ ਆਪ ਸੁਚੇਤ ਤੋਟਕ ਛੰਦ ਤਨ ਕੇ ਲਗ ਲੋਭ ਗਏ ਅਨਤੈ ਤਜ ਮਾਤ ਪਿਤਾ ਸੁਧ ਬਾਲ ਕਿਤੈ ਬਸ ਕੈ ਬਹੁ ਮਾਸ ਤਹਾਂ ਹੀ ਮਰੈ ਫਿਰ ਕੈ ਗ੍ਰਹਿ ਕੇ ਨਹਿ ਪੰਥ ਪਰੈ ਦੋਹਰਾ ਤਨੀ ਲੋਗ ਹੈ ਪੋਹ ਸਮ ਗੁਨਜਨ ਭੌਰ ਵਿਚਾਰ ਗੂੰਜ ਰਹਾਤ ਪਰ ਸਦਾ ਸਭ ਧਨ ਧਾਮ ਵਿਸਾਰ ਚਉਪਈ ਸਭ ਕੋ ਅੰਤ ਕਾਲ ਬਸ ਪਿਆ ਤਨ ਕੀ ਆਸ ਨਿਕਰ ਤਜ ਗਿਆ ਆਸਾ ਕਰਤ ਗਿਆ ਸੰਸਾਰਾ ਇਹ ਆਸਾ ਕੋ ਵਾਰ ਨਾ ਪਾਰਾ ਏਕ ਨਿਰਾਸ ਵਹਿ ਕਰਤਾਰਾ ਜਿਨ ਕੀ ਨਾ ਇਹ ਸਕਲ ਪਸਾਰਾ ਆਸਾ ਰਹਿਤ ਔਰ ਕੋ ਨਾਹੀ ਜਾਣ ਲਿਓ ਦਿਜਬਰ ਮਨ ਮਾਹੀ ਲੋਭ ਲਗੇ ਧਨ ਕੇ ਇਹ ਦਿਜਬਰ ਮੰਗਤ ਫਿਰਤ ਸਬਨ ਕੇ ਘਰ ਕਰ ਯਾ ਜਗ ਮਹਿ ਕਰ ਡਿੰਬ ਦਿਖਾਵਤ ਤੇ ਠਗ ਠਗ ਸਭ ਕਾਹ ਧਨ ਖਾਵਤ ਦੋਰਾ ਆਸਾ ਕੀ ਆਸਾ ਲਗੇ ਸਭ ਹੀ ਗਿਆ ਜਹਾਨ ਆਸਾ ਜਗ ਜੀਵਤ ਬਚੀ ਲੀਜੈ ਸਭ ਸੁਜਾਨ ਚਉਪਈ ਆਸਾ ਕਰਤ ਸਗਲ ਜਗ ਜਇਆ ਆਸਾ ਉਪਜਿਆ ਆਸੈ ਭਇਆ ਆਸਾ ਕਰਤ ਤਰਨ ਬ੍ਰਿਧ ਹੂਆ ਆਸਾ ਕਰਤ ਲੋਗ ਸਭ ਮੂਆ ਆਸਾ ਕਰਤ ਲੋਗ ਸਭ ਭੈ ਬਾਲਕ ਤੋ ਬ੍ਰਿਧ ਹੋਇ ਗਏ ਜਿਤ ਕਿਤ ਤਨ ਆਸਾ ਕਰ ਡੋਲੈ ਦੇਸ ਵਿਦੇਸ ਤਨਾਸ ਕਲੋਲੈ ਪਾਹਨ ਕਉ ਤਨਾਸ ਸਿਰ ਨਿਆਵੈ ਚੇਤ ਅਚੇਤਨ ਕੋ ਠਹਰਾਵੈ ਕਰਤ ਪਰਪੰਚ ਪੇਟ ਕੇ ਕਾਜਾ ਊਚ ਨੀਚ ਰਾਣਾ ਅਰ ਰਾਜਾ ਕਾਹੂ ਕੋ ਸਿੱਛਾ ਸੋ ਦ੍ਰਿੜਾਵੈ ਕਾਹੂ ਕੋ ਲੈ ਮੂੜ ਮੁੰਡਾਵੈ ਕਾਹੂ ਪਠੈ ਤੀਰਥਨ ਦੇਹੀ ਗ੍ਰਹਿ ਕੋ ਦਰਬ ਮਾਗ ਸਭ ਲੇਹੀ ਜੇ ਨਰ ਕੋ ਧਨਵਾਨ ਤਕਾਵੈ ਜੋ ਸਿਲਾ ਮਹਿ ਤਾਹੇ ਫਸਾਵੈ ਬਹੁਰ ਡੰਡ ਤੇ ਮੂੰਡ ਚੁਕਾਹੀ ਕਾੜ ਦੇ ਤਾਕੇ ਪੁਨ ਮਾਹੀ ਇਨ ਲੋਗਨ ਧਨ ਹੀ ਕੀ ਆਸਾ ਸ੍ਰੀ ਹਰਿ ਜੀ ਕੀ ਨਾਹੇ ਪਿਆਸਾ ਡਿੰਬ ਜਗਤ ਕਹਾ ਕਰ ਪ੍ਰਚਾਵੈ ਲక్ష్ਮੀ ਹਰ ਜਿਉ ਤਿਉ ਲੈ ਆਵੈ ਦਿਜਬਾਜ ਸੁਨ ਪੁੱਤਰੀ ਤੈ ਬਾਤ ਨਾ ਜਾਣੈ ਸੇਵਕਾ ਕਰ ਪਾਹਨ ਪਹਿਚਾਨੈ ਵਿਪਰਨ ਕੋ ਸਭ ਹੀ ਸਿਰ ਨਿਆਵੈ ਚਰਨੋਦਕ ਲੈ ਮਾਤ ਚੜਾਵੈ ਪੂਜਾ ਕਰਤ ਸਗਲ ਜਗ ਇਨ ਕੀ ਨਿੰਦਿਆ ਕਰਤ ਮੂੜ ਤੈ ਜਿਨ ਕੀ ਇਹ ਹੈ ਪਰਮ ਪੁਰਾਤਨ ਦੇਜ ਬਰ ਸਦਾ ਸਰਾਹਤ ਜਿਨ ਕਹਾ ਨਿਰਪ ਬਰ ਕੁਾਰੀ ਬਾਚ ਸੁਨ ਮੂਰਖ ਦਿਜ ਤੈ ਨਹਿ ਜਾਣੀ ਪਰਮ ਜੋਤ ਪਾਹਨ ਪਹਿਚਾਨੀ ਇਨ ਮਹਿ ਪਰਮ ਪੁਰਖ ਤੈ ਜਾਨਾ ਤਜ ਸਿਆਣਪ ਵਹਿ ਗਇਓ ਇਆਨਾ ਅੜਿਲ ਲੈਨੋ ਹੋਏ ਸੋ ਲੈ ਦਿਜ ਮੋਹਿ ਨਾ ਚਠਾਈਐ ਪਾਹਨ ਮੈਂ ਪਰਮੇਸ਼ਰ ਨਾ ਭਾਗ ਸੁਨਾਈਐ ਇਨ ਲੋਗਨ ਪਾਹਨ ਮੈਂ ਸ਼ਿਵ ਠਹਿਰਾਇ ਕੈ ਹੋ ਮੂੜਨ ਲੀਜੋ ਲੂਟ ਹਰ ਕੋ ਉਪਜਾਇ ਕੈ ਕਾਹੂ ਕਾਹ ਪਾਹਨ ਮੈਂ ਬ੍ਰਹਮ ਪਤਾਤ ਹੈ ਜਲ ਡੂਬਨ ਹਿਤ ਕਿਸੂ ਤੀਰਥ ਪਠਾਤ ਹੈ ਜਿਉ ਤਿਉ ਧਨ ਹਰ ਲੇ ਜਤਨ ਅਨਗਿਣਤ ਕਰ ਹੋ ਟਕਾ ਗਾਠ ਮੈਂ ਲੈ ਨ ਦੇਹੀ ਜਾਨ ਘਰ ਤਨੀ ਪੁਰਖ ਕੈ ਲਖ ਦਿਜ ਦੋਖ ਲਗਾਵਹੀ ਹੂਮ ਜਗ ਤਾਤੇ ਬਹੁ ਭਾਂਤ ਕਰਾਵਹੀ ਹੈ ਕਰ ਨਿਰ ਤਨੀ ਜਾਤ ਤਨ ਖਾਏ ਕੈ ਹੋ ਬਹੁਰ ਨਾ ਤਾਕੋ ਬਦਨ ਦਿਖਾਵਤ ਆਏ ਕੈ ਚੌਪਈ ਕਾਹੂ ਲੈ ਤੀਰਥਨ ਸਿਦਾਵੈ ਕਾਉ ਅਫਲ ਪ੍ਰਯੋਗ ਬਤਾਵੈ ਕਾਕਨ ਜਿਉ ਮਡਰਾ ਤਨੂ ਪਰ ਜਿਉ ਕਿਲਕਾ ਮਛਰੀਐ ਦੂ ਪਰ ਜੋ ਦਵੈ ਸਵਾਨ ਏਕ ਹੱਡੀਆਂ ਪਰ ਭੂਸਤ ਬਾਦ ਵਿਦਿਆ ਧਰਮ ਬਾਹਰ ਕਰਤ ਭੇਦ ਕੀ ਚਰਚਾ ਤਨ ਅਰ ਮਨ ਧਨ ਹੀ ਕੀ ਅਰਚਾ ਦੋਹਰਾ ਧਨ ਕੀ ਆਸਾ ਮਨ ਰਹਿ ਬਾਹਰ ਪੂਜਤ ਦੇਵ ਨਾ ਹਰ ਮਿਲਾ ਨਾ ਧਨ ਭਇਓ ਬ੍ਰਿਥਾ ਭਈ ਸਭ ਸੇਵ ਅੜਿਲ ਇਹ ਵਿਦਿਆ ਬਲ ਕਰੈ ਜੋ ਕੀ ਬਾਤ ਨਾ ਜਾਣੈ ਇਹ ਸੁਚੇਤ ਕਰ ਰਹਿ ਹਮਨੇ ਆਚੇਤ ਪਰਮਾਨੈ ਕਾਹ ਪਇਓ ਜੋ ਭਾਂਗ ਪੂਰ ਭਵੰਦੂ ਨਹਿ ਖਾਈ ਉਹ ਨਿਜ ਤਨ ਤੇ ਬਿਸੰਭਾਰ ਰਹਤ ਸਭ ਲਖਤ ਲੁਕਾਈ ਭਾਂਗ ਖਾਏ ਪੜ ਪਿੜੈ ਗਜਨ ਕੇ ਦਾਤ ਉਪਾਰ ਹੈ ਸਿਮਟ ਸਾਂਗ ਸੰਗ੍ਰਹਿ ਸਾਰ ਸਨਮੁਖ ਵੈ ਝਾਰ ਹੈ ਤੈ ਮੂਜੀ ਪੀ ਭਾਂਗ ਕਹੋ ਕਾ ਕਾਜ ਸਵਰ ਹੈ ਹੋ ਹੋਇ ਕੈ ਮ੍ਰਿਤਕ ਸਮਾਨ ਜਾਏ ਔਧੇ ਮੁਖ ਪਾਰ ਹੈ